ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿਧ ਕਰ ਤਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਾਹੀ ਪਰ ਨਹੀਂ ਭਵ ਖੰਡਨ ਰਾਮ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਦਾਸ ਅਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੀਜੈ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਭਗਤ ਜੀ ਕਹਿੰਦੇ ਸਾਡੀ ਕੀ ਦਸ਼ਾ ਮੇਰੀ ਹਾਲਤ ਕੀ ਹੈ ਗਰੀਬੀ ਹੈਗੀ ਹੈ ਗਰੀਬੀ ਤਾਂ ਹੈ ਤੇ ਗਰੀਬੀ 'ਚ ਕਪੜੇ ਵੀ ਵੇਲੇ ਵਿਚਾਰੇ ਜੇ ਹੁੰਦੇ ਹੀ ਗਰੀਬ ਨੇ ਕੰਮ ਕਰਨਾ ਤੁਸੀਂ ਦੋ ਵੀ ਆਉਣਾ ਕਿਹੜਾ ਵੇਲਾ ਵੀ ਦੋ ਵੇਲੇ ਕਪੜੇ ਧੋ ਲੂਗਾ ਕੰਮ ਵੀ ਆਪਣਾ ਜਿਹੜਾ ਕਰਦੇ ਸੀ ਉਹੀ ਕਰਦੇ ਸੀ ਇਹਨੂੰ ਦੇਖ ਕੇ ਲੋਕ ਹੱਸਦੇ ਨੇ ਮੇਰੀ ਗਰੀਬੀ ਨੂੰ ਸੰਸਾਰੀ ਧਨ ਦੀ ਗਰੀਬੀ ਨੂੰ ਦੇਖ ਕੇ ਹੱਸਦੇ ਨੇ ਬਿੱਲਾ ਭਗਤ ਬਣਿਆ ਫਿਰਦਾ ਭਗਤ ਇਹ ਜਾਂਦਾ ਭਗਤਾਂ ਦੇ ਮਾਇਆ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਉਹ ਜਿਹਦਾ ਮਾਇਆ ਪਿੱਛੇ ਪਿੱਛੇ ਤੁਰੀ ਫਿਰ ਦਾੜੀ ਦਾ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਉਹ ਨੇੜੇ ਨਹੀਂ ਹੋਣ ਦਿੰਦਾ ਜਿਹੜੇ ਮਾਇਆ ਦੇ ਪਿੱਛੇ ਫਿਰਦੇ ਫਿਰਦੇ ਨੇ ਉਹ ਨਹੀਂ ਭਗਤ ਹੁੰਦੇ ਨੇ ਭਗਤਾਂ ਦੇ ਮਾਇਆ ਪਿੱਛੇ ਰਹਿੰਦੀ ਹੈ ਭਗਤ ਮਾਇਆ ਤੋਂ ਭਜਦੇ ਹੁੰਦੇ ਨੇ ਪਿੱਛੇ ਤਾਂ ਨਹੀਂ ਬਰਾਬਰ ਨਹੀਂ ਹੋਣ ਦਿੰਦੇ ਆਪਣੇ ਨਾਲ ਮਿਲਣੇ ਨਹੀਂ ਦਿੰਦੇ ਉਦੋਂ ਗੱਲ ਵਗੇ ਹੀ ਰਹਿ ਤੇ ਵੀ ਹੀ ਰਹਿ ਤੂੰ ਅਲੱਗ ਰਹਿ ਤੂੰ ਮਾਇਆ ਤੋਂ ਦੂਏ ਤਾਂ ਦੇਖ ਕੇ ਖੜ ਜਾਂਦੇ ਮਾਇਆ ਨੂੰ ਉਹ ਮਾਇਆ ਨੂੰ ਦੇਖ ਕੇ ਖੜਦੇ ਨਹੀਂ ਵੀ ਰਲ ਜਵੇ ਸੜਨ ਆ ਕੇ ਜਾਣ ਕੇ ਪਿਛੇ ਰੱਖਦੇ ਨੇ ਦੂਰ ਵੀ ਦੂਰ ਰਹਿ ਸੱਤੇ ਇਹ ਗਰੀਬ ਰਹੂਗਾ ਭਗਤ ਅਮੀਰ ਕਾਤੇ ਹੋ ਜਮਾਇਆ ਨੂੰ ਪਿਛੇ ਰੱਖਣਾ ਦੂਰ ਰੱਖਣਾ ਪਰ ਉਹ ਕਦੇ ਹੱਸਦੇ ਨੇ ਦੇਖ ਕੇ ਐਸੀ ਦਸ਼ਾ ਹਮਾਰੀ ਐਜੀ ਸਾਡੀ ਹਾਲਤ ਹੈ ਲੋਕ ਹੱਸਦੇ ਨੇ ਪਰ ਦੂਜੇ ਪਾਸੇ ਕੀ ਹੈ ਅਸ਼ਟ ਦਸ਼ਾ ਸਿੱਧ ਕਰਤਲਾ ਸਭ ਕਿਰਪਾ ਤੁਹਾਰੀ ਸਭ ਕਿਰਪਾ ਤੁਹਾਰੀ 18 ਪੁਰਾਣਾ ਦੀ ਜਿਹੜੀ ਸੋਚੀ ਹੈ ਇਹ ਮੇਰੇ ਪੈਰਾਂ ਦੇ ਥੱਲੇ ਹੈ ਕਰਤਾ ਮੈਂ ਸਭ ਕਿਰਪਾ ਤੁਹਾਡੀ ਇਹ ਥੱਲੇ ਆ ਮੈਂ ਬਹੁਤ ਉੱਚਾ ਫੜਾ 18 ਪੁਰਾਣਾ ਦੀ ਸੋਚੀ ਤੇ 18 ਪੁਰਾਣੇ ਮਾਇਆ ਦੇ ਮੋਹੇ ਹੋਏ ਨੇ ਜਿਹੜੇ ਪੁਰਾਣਾ ਕਥਾ ਸੁਣਾਉਂਦੇ ਨੇ ਇਹ ਇਹੀ ਮਾਇਆਧਾਰੀ ਨੇ ਮਾਇਆਧਾਰੀ ਨੇ ਇਹਨਾਂ ਦੇ ਪਿੱਛੇ ਮਾਇਆ ਕਿਉਂ ਰਹੂਗੇ ਤਾਂ ਮਾਇਆ ਦੇ ਪਿੱਛੇ ਰਹਿਣਗੇ ਮਾਇਆ ਦੇ ਪਿੱਛੇ ਰਹਿਣਗੇ ਭੱਜਣਗੇ ਮਾਇਆ ਵੱਲ ਨੂੰ ਇਹ ਭੱਜਦੇ ਨੇ ਮੈਂ ਮਾਇਆ ਤਾਂ ਦੂਰ ਨੂੰ ਭੱਜਦਾ ਤਾਂ ਕਿ ਮਾਇਆ ਮੇਰਾ ਰਾਹ ਨਾ ਘੇਰ ਲਵੇ ਜੇ ਮਾਇਆ ਨਾਲ ਲੜ ਕੇ ਪੂਰੇ ਆ ਗਈ ਰਾਹ ਘੇਰ ਲੂਗੀ ਜਿਹੜੇ 18 ਪੁਰਾਣ ਨੇ ਅਸਤ ਦਸਾ ਸਿੱਧੀ 18 ਪੁਰਾਣਾ ਦੀ ਸੋਝੀ ਸਿੱਧੀ ਦਾ ਸੋਝੀ ਹੁੰਦਾ ਕਰ ਤਲਾ ਬਹੁਤ ਥੱਲੇ ਆ ਮੇਰੇ ਮਨ ਬੁੱਧੀ ਤਾਂ ਥੱਲੇ ਦੀ ਗੱਲ ਹੈ ਮੇਰੇ ਕੋ ਉਤਲਾ ਗਿਆਨ ਹੈ ਤੋ ਸਭ ਕਿਰਪਾ ਤੁਮਾਰੀ ਇਹ ਤੇਰੀ ਕਿਰਪਾ ਤੇ ਤੈ ਨਾਮ ਦਿੱਤਾ ਤੇਰੀ ਕਿਰਪਾ ਕੇ ਨਾਮ ਦੇ ਸਭਰ ਸਮਰਤ ਸ਼ਾਸਤਰ ਵਾਲੇ ਨਾਮ ਟੋੜਦੇ ਨੇ ਨਾਮ ਬੜਿਆ ਨਹੀਂ ਹੈ ਇਹਨਾਂ ਇਹਨਾਂ ਗਿਆਨ ਇਹਨਾਂ ਕਰਦਾ ਤਾਂ ਤਤ ਹੈ ਉਹ ਸਿਮਰਤ ਸ਼ਾਸਤਰ ਪੁੰਨ ਬਚਾ ਵਿਚਾਰਦੇ ਤੱਤੇ ਸਾਲ ਨਾਲ ਉਹ ਜਿਹੜੀ ਤਤ ਦੀ ਇਹਨਾਂ ਨੂੰ ਸਾਰ ਬਿਲਕੁਲ ਨਹੀਂ ਗਿਆਨ ਦੀ ਉਹ ਤਤ ਮੈਨੂੰ ਯਾਦ ਹੈ ਤਾਂ ਇਹ ਥੱਲੇ ਨੇ ਸਭ ਕਿਰਪਾ ਤੁਹਾਡੀ ਹੈ ਪਰਮੇਸ਼ਰ ਤੇਰੀ ਕਿਰਪਾ ਕੋਈ ਹੰਕਾਰ ਦੀ ਗੱਲ ਨਹੀਂ ਹੈ ਮੇਰੇ ਘਰ ਤਲੇ ਜ਼ਰੂਰ ਨੇ ਪਰ ਤੇਰੀ ਕਿਰਪਾ ਨਾਲ ਨੇ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਇਹ ਭਵ ਖੰਡਨ ਰਾਮ ਤੂੰ ਤਾਂ ਜਾਣਦਾ ਹੀ ਹੈ ਇਹ ਨਹੀਂ ਜਾਣਦੇ ਮਾਇਆ ਤਾਂ ਨਹੀਂ ਜਾਣਦੇ ਇਹਨੇ ਬੋਲੇ ਨੇ ਇਹ ਕੀ ਜਾਣ ਵਿਚਾਰੇ ਨੇ ਬੋਲੇ ਗੱਲ ਖੇਡ ਕੀ ਹੈ ਤੇਰੀ ਤੇਰੀ ਖੇਡ ਨੂੰ ਤਾਂ ਤੂੰ ਜਾਣ ਕਰਤੇ ਹਿੰਮਤ ਕਰਤਾ ਜਾਣਾ ਕਾਇ ਜਾਣਾ ਮਰਸੂਰਾ ਜਾਂ ਤੇਰਾ ਕੋਈ ਦਾਸ ਜਾਣ ਜਾਂ ਤੂੰ ਜਾਣੇ ਜਾਂ ਤੇਰਾ ਦਾਸ ਜਾਣ ਦਾਸ ਇਹ ਸੂਰਾ ਹੁੰਦਾ ਨਾ ਦਾਸ ਨੂੰ ਸੂਰਮਾ ਕਹੇ ਭਗਤੇ ਸੂਰਮੇ ਹੁੰਦੇ ਨੇ ਤੂੰ ਜਾਣਦਾ ਮੈਂ ਕੁਛ ਨਹੀਂ ਤੂੰ ਤਾਂ ਜਾਣਦਾ ਮੈਂ ਤਾਂ ਕੁਛ ਵੀ ਨਹੀਂ ਉਹ ਜਿਹੜੀ ਕਹਤੀ ਨਾ ਮੇਰੇ ਘਰ ਤੋਂ ਲੈ ਫੇਰ ਕਿਹਾ ਤੂੰ ਜਾਣਦਾ ਮੈਂ ਕੁਛ ਨਹੀਂ ਤੂੰ ਲੱਗਦਾ ਇਹਦਾ ਕਰ ਲਈ ਵੇ ਕਾਰ ਕਰਦਾ ਤੂੰ ਤਾਂ ਜਾਣਦਾ ਮੈਂ ਕੁਛ ਨਹੀਂ ਇਹੜਾ ਨੂੰ ਕਹਿਣਾ ਮੈਂ ਤਾਂ ਇਹ ਤਾਂ ਇਹਨਾਂ ਨੂੰ ਕਹਿਆ ਮੈਂ ਗੱਲ ਤੈਨੂੰ ਨਹੀਂ ਕਹੀ ਇਹ ਗੱਲ ਪਾਵ ਖੰਡਣ ਦਾ ਇਹ ਪਾਵ ਖੰਡਣ ਰਾਮ ਤੈਨੂੰ ਤਾਂ ਪਤਾ ਮੈਂ ਕੁਛ ਵੀ ਨਹੀਂ ਮੈਂ ਦਾਸ ਇਹ ਤਾਂ ਇਹਨਾਂ ਨੂੰ ਦੱਸਿਆ ਵੀ 18 ਪ੍ਰਾਣ ਵਾਲੀ ਗੱਲ ਬਹੁਤ ਥੱਲੇ ਆ ਜੋ ਮੈਨੂੰ ਗੱਲ ਦਿੱਤਾ ਪਰਮੇਸ਼ਰ ਨੇ ਉਹ ਬਹੁਤ ਉੱਚਾ ਹੈ ਇਹਨਾਂ ਨੂੰ ਕਹੀ ਹੈ ਗੱਲ ਸੰਸਾਰ ਦੇ ਲੋਕਾਂ ਨੂੰ ਹਾਂਜੀ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ ਤੇਰੀ ਸ਼ਰਨ ਤਾਂ ਸਾਰੇ ਜੀ ਜਿਹੜਾ ਪ੍ਰਭ ਹੁਕਮ ਸਾਰਿਆਂ ਦਾ ਕੰਮ ਕਰਦਾ ਪੂਰੇ ਸਾਰੇ ਜੀ ਤੇਰੀ ਸ਼ਰਨ ਨੇ ਮੈਂ ਕਾਹਦਾ ਲੋ ਸਾਰੇ ਜੀਓ ਤੇਰੀ ਸ਼ਰਨ ਕੋਈ ਮੰਨੇ ਕੋਈ ਨਾ ਮੰਨੇ ਛੱਡ ਤੇਰੀ ਉਹ ਸਾਰੀ ਕੋਈ ਆਪਣੇ ਹੰਕਾਰ ਚ ਮੰਨੇ ਕੋਈ ਨਾ ਹੋਵੇ ਤੇਰਾ ਹੀ ਦਿੱਤਾ ਸਭ ਖਾਂਦੇ ਨੇ ਤੇਰਾ ਹੀ ਕੀਤਾ ਹੁੰਦਾ ਕੋਈ ਇਸ ਗੱਲ ਨੂੰ ਮੰਨੇ ਕੋਈ ਨਾ ਮੰਨੇ ਪਰ ਮੈਨੂੰ ਸਮਝ ਆ ਮੈਂ ਮੰਨਦਾ ਮੈਂ ਮੰਨਦਾ ਇਹ ਨਾ ਮੰਨੇ ਕੋਈ ਮੰਨੇ ਕੋਈ ਨਾ ਮੰਨੇ ਮਨ ਵੀ ਰਹਿੰਦੇ ਨੇ ਕਹਿ ਵੀ ਰਹਿੰਦੇ ਨੇ ਬਈ ਭਾਈ ਪਰਮੇਸ਼ਰ ਦੇ ਹੁਕਮ ਦਾ ਪਤਾ ਵੀ ਨਹੀਂ ਚੱਲਦਾ ਇਹ ਮੰਨ ਵੀ ਲੈਂਦੇ ਨੇ ਬੁੱਕਰ ਵੀ ਜਾਂਦੇ ਨੇ ਇਹਨਾਂ ਦਾ ਕੀ ਹੈ ਇਹ ਤਾਂ ਚਫੇਰ ਖੜੀ ਹੈ ਨੇ ਚਾਰੇ ਪਾਸੇ ਨੂੰ ਚੱਲੀ ਜਾਂਦੀ ਹੈ ਜਵਾਨ ਇਹਨਾਂ ਦੀ ਕਦੇ ਇਧਰ ਨੂੰ ਕਦੇ ਇਧਰ ਨੂੰ ਹਾਂਜੀ ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ ਪਰ ਜਿਹੜੇ ਤੇਰੀ ਸ਼ਰਨ ਹੈ ਬਦਦੇ ਨੇ ਸਮਝਦੇ ਨੇ ਉਹਨਾਂ ਦੇ ਸਿਰ ਤੇ ਕੋਈ ਭਾਰ ਨਹੀਂ ਹੁੰਦਾ ਕੋਈ ਫਿਕਰ ਨਹੀਂ ਹੁੰਦਾ ਉਹਨਾਂ ਨੂੰ ਫਿਰ ਇਹਨਾਂ ਨੂੰ ਫਿਕਰ ਕਾਹਦਾ ਕਹੀ ਵੀ ਜਾਂਦੇ ਨੇ ਸਾਰੇ ਉਹਦੀ ਛੱਡ ਫਿਰ ਫਿਕਰ ਵੀ ਕਰਦੇ ਨੇ ਫਿਰ ਫਿਕਰ ਕਿਉਂ ਕਰਦੇ ਹੋ ਤੁਸੀਂ ਇੱਥੋਂ ਪਤਾ ਲੱਗਦਾ ਵੀ ਇਹ ਛੱਡ ਉੱਤੋਂ ਉੱਤੋਂ ਹੀ ਕਹਿੰਦੇ ਨੇ ਬੰਦੇ ਨਹੀਂ ਹੁਣ ਕਹਿਣਾ ਔਰ ਮੰਨਣਾ ਦੋ ਚੀਜ਼ਾਂ ਅੱਡ ਨੇ ਉਹਦੇ ਸਿਰ ਤੇ ਤਾਂ ਕੋਈ ਭਾਰ ਹੀ ਨਹੀਂ ਇਹਨਾਂ ਦੇ ਸਿਰ ਤੇ ਭਾਰ ਕਾਦਾ ਭਾਰ ਵੀ ਆ ਚਿੰਤਾ ਵੀ ਬਹੁਤ ਹੈ ਇਹਨਾਂ ਨੂੰ ਫਿਕਰ ਵੀ ਬਹੁਤ ਹੈ ਇਹਨਾਂ ਨੂੰ ਭੈ ਵੀ ਬਹੁਤ ਹੈ ਇਹਨਾਂ ਨੂੰ ਹੋਬੇ ਵੀ ਬਹੁਤ ਹੈ ਕਾਹਦਾ ਪਾਇਆ ਹੋਬੇ ਉਹ ਪਰਮ ਪੈ ਇਹ ਭਾਰ ਹੈ ਸਾਰਾ ਇਹਨਾਂ ਦੇ ਚਾਰੇ ਉਗੜ ਫਿਰ ਕਾਦੇ ਨੇ ਭਾਰ ਦੇ ਜਿਹੜਾ ਤੇਰੀ ਛਾਲਣਾ ਉਹਦੇ ਚਾਰੇ ਉਗੜ ਹੋਣੇ ਨਹੀਂ ਚਾਹੀਦੇ ਤੇਰੀ ਛੱਡ ਜੋੜਨਾ ਤਾਂ ਹੋਊਗਾ ਹੀ ਮੇਰੇ ਘਰੇ ਤਾਂ ਕੁਝ ਹੁੰਦਾ ਹੀ ਨਹੀਂ ਫਿਰ ਮੈਨੂੰ ਚਿੰਤਾ ਕਾਦੀ ਹੈ ਮੈਨੂੰ ਉਹ ਕਾਰ ਕਿਹੜੀ ਗੱਲ ਹੈ ਜੇ ਮੇਰੇ ਘਰੇ ਤਾਂ ਕੁਝ ਹੁੰਦਾ ਹੀ ਨਹੀਂ ਮੈਨੂੰ ਉਹ ਕਾਹਦਾ ਜੇ ਮੇਰੇ ਘਰ ਮੈਂ ਕਿਸੇ ਦਾ ਕੋਈ ਸਵਾਰੀ ਨਹੀਂ ਲੱਗਦਾ ਉਹ ਕਾਹਦਾ ਰਹਿ ਗਿਆ ਜੇ ਬਾਣਾ ਮੰਨ ਲਈਏ ਛਣ ਮੰਨ ਲਈਏ ਚਾਰੇ ਉਗੜ ਨਹੀਂ ਰਹਿੰਦੇ ਆਪੇ ਹੀ ਰਹਿੰਦੇ ਕਹੀ ਵੀ ਜਾਂਦੇ ਨੇ ਭਾਰ ਵੀ ਉਹਦਾ ਹੀ ਤੇ ਨਾ ਹੀ ਭਾਰ ਊਜ ਨੀਜ ਤੁਮ ਤੇ ਤਰੇ ਆਲਜ ਸੰਸਾਰ ਆਲ ਜੋ ਸੰਸਾਰ ਆਲ ਅਲੱਗ ਹੈ ਜੋ ਅਲੱਗ ਹੈ ਆਲ ਵਾ ਤਮਾਮ ਆਲ ਦਾ ਮਤਲਬ ਤਮਾਮ ਤਮਾਮ ਜੋ ਸੰਸਾਰ ਹੈ ਆਲ ਅੰਗਰੇਜ਼ੀ ਦਾ ਲਫ਼ਜ਼ ਵੀ ਹੈ ਇਹ ਆਲ ਪ੍ਰਾਣੇ ਲਫ਼ਜ਼ ਜਿਹੜੇ ਨੇ ਅੰਗਰੇਜ਼ੀ ਦੇ ਯਾਰ ਸਾਡੀ ਭਾਸ਼ਾ ਦੇ ਕੋਬਲ ਜਾਂਦੇ ਨੇ ਬਹੁਤ ਸਾਰੇ ਲਫ਼ਜ਼ ਇਹ ਜਿਹੜੇ ਜਿਹੜੇ ਕੋਲ ਲਫ਼ਜ਼ ਦੇ ਸਾਰੇ ਵਰਤੇ ਜਾਂਦੇ ਆਲਾ ਲੱਗਾ ਜੋ ਲੱਗਾ ਜੱਜੇ ਨੂੰ ਉਕੜ ਹੈ ਆਲ ਜੋ ਸੰਸਾਰ ਜੋ तमाम ਸੰਸਾਰ ਹੈ ਉਹ ਕੀ ਹੈ ਉੱਚ ਨੀਚ ਤੁਮ ਤੇ ਤਰੇ ਉਹਦੇ ਵਿੱਚ ਜਿੰਨੇ ਵੀ ਉੱਚ ਨੀਚ ਨੇ ਉਹ ਤੇ ਤੋਂ ਹੀ ਤਰਦੇ ਨੇ ਤੇਰੇ ਨਾਲ ਜੁੜ ਕੇ ਹੀ ਤਰਦੇ ਨੇ ਤੇਰੇ ਭੈਜ ਰਹੇ ਤੇ ਤਰਦੇ ਨੇ ਤੇਰੇ ਹੁਕਮ ਚ ਰਹੇ ਤੇ ਤਰਦੇ ਨੇ ਪਰ ਸਿਮਰਤੀ ਤਾਂ ਕਹਿੰਦੀ ਹੈ ਤਰਦੇ ਨਹੀਂ ਨੀਚ ਤਰੇ ਨਹੀਂ ਸਕਦੇ ਇਸ ਕਰਕੇ ਸਿਮਰਤੀ ਦਾ ਗਿਆਨ ਥੱਲੇ ਹੈ ਕਹਿ ਬੈਠਿਆ ਨੂੰ ਪਹਿਲਾਂ ਵੀ ਮੇਰੇ ਕੋ ਗਾਹਾਂ ਦਾ ਪਤਾ ਮੈਨੂੰ ਇਹ ਤਾਂ ਬਹੁਤ ਥੱਲੇ ਦਾ ਗਿਆਨ ਦੇ ਸ਼ਾਸਤਰਾਂ ਦਾ ਥੱਲੇ ਦਾ ਗਿਆਨ ਹੈ ਜਿਹੜੇ ਬੰਦੇ ਨੇ ਨੀਚ ਤਰ ਨਹੀਂ ਸਕਦੇ ਉਹ ਨੀਚਾ ਦਾ ਗਿਆਨ ਹੈ ਸੱਚ ਆਪੇ ਵੀ ਆਦਮੀ ਸੀ ਉਹਦੀ ਸਿਮਰਤੀ ਵਾਲੇ ਸੱਚ ਦਾ ਗਿਆ ਇਹ ਤਾਂ ਦਰਗਾਹ ਦੀ ਗੱਲ ਹੈ ਇਹ ਤਾਂ ਪਰਮੇਸ਼ਰ ਦੀ ਬਾਣੀ ਹੈ ਰਵਦਾਸ ਨੇ ਤਾਂ ਕਹਾ ਹੀ ਹੈ ਤਮਾਮ ਸੰਸਾਰ ਦੇ ਵਿੱਚ ਚਾਹੇ ਕੋਈ ਊਚਾ ਹੈ ਚਾਹੇ ਕੋਈ ਨੀਚ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਕੌੜਾ ਹੈ ਚਾਹੇ ਕੋਈ ਸਿਰ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਭ ਕੁਝ ਵਰਤੇ ਤੇਰਾ ਭਾਣਾ ਜਿਹਨੂੰ ਉਹਨੇ ਤਾਰਨਾ ਕੋਈ ਬੁਝਾ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਸਾਰੇ ਤੇਰੇ ਨੂੰ ਲਾ ਕੇ ਤੜਨਗੇ ਆਰ ਜੋ ਸੰਸਾਰ ਸਾਡੇ ਸੰਸਾਰ ਚ ਉੱਚ ਨੀਚ ਹੈ ਸਾਰੇ ਤੇਰੇ ਨਾਲੇ ਸਾਰਿਆਂ ਨੂੰ ਤਾਲਣ ਵਾਲਾ ਤੂੰ ਹੀ ਹੈ ਤੇ ਤੋਂ ਬਿਨਾ ਨਹੀਂ ਕਿਤੇ ਤਰ ਸਕਦੇ ਬਾਕੀ ਜਿਹੜੀਆਂ ਕਹਾਣੀਆਂ ਬਣਾਈਆਂ ਵਿਸ਼ਨੂੰ ਦੀ ਦਰਸ਼ਨ ਦੀ ਕਦੇ ਵਿਸ਼ਨੂੰ ਦਰਸ਼ਨ ਦਿੰਦਾ ਕਦੇ ਸ਼ਿਵ ਜੀ ਦਿੰਦਾ ਕਦੇ ਸਾਰਿਆਂ ਹੀ ਇਕੱਠੀਆਂ ਗਈਆਂ ਜਿਹਦੀਆਂ ਸਾਖੀਆਂ ਨੇ ਸਾਰੀਆਂ ਹੀ ਖਤਮ ਹੋ ਗਈਆਂ ਚਾਹੇ ਸਿੱਖਾਂ ਦੀਆਂ ਵੀ ਬਣਾਈਆਂ ਹੋਈਆਂ ਨੇ ਉਹ ਵੀ ਖਤਮ ਨੇ ਸਿੱਖਾਂ ਨੇ ਵੀ ਸੋਰੀ ਸਾਖੀਆਂ ਬਹੁਤ ਬਣਾਈਆਂ ਨੇ ਗੁਰੂ ਸਾਹਿਬ ਨੇ ਜਨਮ ਘਟਤੇ ਘਟਤਾ ਉਹ ਘਟਤਾ ਸਭ ਉਹੀ ਪਖੰਡਵਾਦ ਇੱਥੇ ਬੜਿਆ ਪੰਡਤ ਨੇ ਲਿਆ ਕੇ ਇਹਨਾਂ ਜੋ ਜਾਈ ਪੈਦਾ ਕਰਦੀ ਹੈ ਪਖੰਡਵਾਦ ਗੁਰਬਾਣੀ ਤੋਂ ਦੂਰ ਕਰਦੀ ਹੈ ਗੁਰਬਾਣੀ ਸ਼ਰਾਰਤੀ ਹੋਰੇ ਪਾਸੇ ਤੌਰ ਤੇ ਹਾਂਜੀ ਕਹਿ ਰਵਿਦਾਸ ਅਕਤ ਕਥਾ ਬਹੁ ਕਾਏ ਕਰੀਜੈ ਰਵਦਾਸ ਜੀ ਕਹਿੰਦੇ ਤਾਂ ਕਥਾ ਕਥ ਹੈ ਇਹ ਮੁੱਕਣ ਵਾਲੀ ਕਥਾ ਨਹੀਂ ਹੈ ਹਰ ਕੋਈ ਕਰ ਨਹੀਂ ਸਕਦਾ ਮੁੱਕਣ ਵਾਲੀ ਹੈ ਨਹੀਂ ਅਕਥ ਦੇ ਦੋ ਅਰਥ ਨੇ ਹਰ ਕਿਸੇ ਤੇ ਵਸਦੀ ਨਹੀਂ ਕਥਾ ਕਰਦੀ ਔਰ ਮੁੱਕਣ ਵਾਲੀ ਹੈ ਨਹੀਂ ਅਕਥ ਕਥਾ ਬਹੁ ਕਾਏ ਕਰੀਜੈ ਇਹ ਹੁਣ ਕਿੰਨਾ ਕਰੀ ਜਾਈਏ ਬਹੁ ਕਾਏ ਕਰੀਜੈ ਬਹੁਤ ਹੀ ਕੀ ਕਰਦੀ ਹੈ ਇੱਕੋ ਹੀ ਗੱਲ ਬਕਾ ਦਿੰਦੇ ਆ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਤੀ ਚ ਕਿ ਜੈਸਾ ਤੂੰ ਆ ਵਜਾ ਤੂੰ ਹੀ ਹੈ ਇਸ ਕਰਕੇ ਜਿਹਨੂੰ ਤੂੰ ਤਾਰੇ ਉਹੀ ਤਰੂਗਾ ਹੋਰ ਨਹੀਂ ਤਰ ਸਕਦਾ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਤੀ ਹੋਰ ਕੋਈ ਤੇਰੇ ਵਰਗਾ ਨਹੀਂ ਹੈ ਕੋਈ ਬ੍ਰਹਮਾ ਕੋਈ ਵਿਸ਼ਨੂੰ ਕੋਈ ਸ਼ਿਵ ਆ ਕੋਈ ਹੋਰ ਕੋਈ ਇੱਥੇ ਪੈਦਾ ਹੋਇਆ ਗੁਰੂ ਕੋਈ ਨਾਨਕ ਨਾਨਕ ਨੂੰ ਕਰ ਕਰਨ ਲੱਗੇ ਸਾਡੇ ਗੁਰਬਾਣੀ ਕੀ ਕਹਿੰਦੀ ਹੈ ਉਹ ਕੀ ਕਹਿੰਦੇ ਸਭ ਪਖੰਡੀ ਨੇ ਲੋਕ ਇਹਨਾਂ ਨੇ ਸਾਰਾ ਧਰਮ ਡੱਚ ਕਰਕੇ ਰੱਖ ਦਿੱਤਾ ਆਦਮੀ ਤੇ ਤੇਜ ਰੱਖ ਲਈ ਗੁਰਬਾਣੀ ਸਾਰੀ ਛੱਡਤੀ ਛਡਾਤੀ ਆ ਬਣ ਕੇ ਵਾਹ ਪਰ ਝੂਠ ਬੋਲ ਬੋਲ ਕੇ ਝੂਠ ਤੇ ਸਾਰਾ ਝੂਠ ਝੂਠ ਝੂਠ ਸਾਰਾ ਹੀ ਝੂਠ ਇਕੱਠਾ ਕਰ ਲਿਆ ਹੁਣ ਦੇਖਦੇ ਨੇ ਸਿੱਖੀ ਕਿੱਥੇ ਸਿੱਖੀ ਕਿੱਥੋਂ ਰਹਿਣੀ ਸੀ ਝੂਠੇ ਕੋਲ ਸਿੱਖੀ ਹੁੰਦੀ ਹਾਂ ਮਾਇਆ ਧਾਰੀ ਹੋ ਗਏ ਗੋਲ ਕਾਂਡੀ ਦਾ ਦੇਗਾ ਗੋਲ ਕਾਂਡੀ ਨੇ ਚੱਲ ਪਈ ਗੁਰਦੁਆਰੇ ਚੱਲ ਪਏ ਪਰਚੀਆਂ ਚੱਲ ਪਈਆਂ ਸੰਸਥਾਵਾਂ ਚੱਲ ਪਈਆਂ ਆਪਣੇ ਆਪਣੇ ਬਣਾ ਕੇ ਸੰਸਥਾਵ ਪਰਚੀਆਂ ਕੋਈ ਬਹਾਨਾ ਬਣਾ ਕੇ ਉਹ ਬੰਗੜ ਵਾਲਾ ਕੰਮ ਸ਼ੁਰੂ ਕਰ ਲਿਆ ਜਿਹੜਾ ਪੰਡਤ ਵਾਲਾ ਕੰਮ ਸੀ ਨਾ ਪੰਡਤ ਮੰਗਤਾ ਮੰਗਤੇ ਬਣ ਗਏ ਸਿੱਖ ਸਾਰੇ ਗੁਰੂ ਤਾਂ ਮੰਗਤਾ ਹੈ ਉਹਦੀ ਜਿਹਦਾ ਗੁਰੂ ਮੰਗਤਾ ਨਹੀਂ ਉਹਦਾ ਚੇਲਾ ਕਿਵੇਂ ਮੰਗਤਾ ਹੋ ਸਿੱਖ ਸਾਰੇ ਮੰਗਤੇ ਨੇ ਕੋਈ ਬੱਲਾ ਹੋਊਗਾ ਜਿੰਨੇ ਸਿੱਖੀ ਦਾ ਪ੍ਰਚਾਰ ਕਰ ਸਭ ਤੋਂ ਵੱਡੇ ਮੰਗਤੇ ਕਾਸੇ ਵਾਲੇ ਨੇ ਜਦੋਂ ਕਾਸੇ ਵਾਲੇ ਨੂੰ ਦੇਣਾ ਆਪੇ ਦੇ ਜੂ ਉੱਥੇ ਬੈਠੇ ਰਹੋ ਥੋੜੇ ਮੁੰਡੇ ਦਾ ਵਿਆਹ ਹੈ ਤੁਸੀਂ ਜਾਂਦੇ ਹੋ ਕਿਉਂ ਜਾਂਦੇ ਹੋ ਕੋਈ ਲੰਬਾ ਰਾਣਾ ਕੋਈ ਕਾਸੇ ਵਾਲਾ ਤੁਸੀਂ ਲੈਣਾ ਕੀ ਹੈ ਤੇ ਚਲਾਉਣਾ ਜਿਹੜਾ ਆਪੇ ਤੇ ਜੀ ਨਾ ਦੇਣ ਤੁਸੀਂ ਤਗੜਾ ਲੈਣਾ ਕਿਸੇ ਤੇ ਵੀ ਅਸੀਂ ਜੀ ਆ ਜਲੇਬੀਆਂ ਦੇ ਚਲਣਾ ਉਹ ਵੀ ਜਿਹੜਾ ਜਿਹੜਾ ਚੱਲਦਾ ਚਲਾ ਲਓ ਇਹ ਚਲਾਉਣਾ ਹੀ ਹੈ ਜਿਹੜਾ ਚੱਲਦਾ ਹੋ ਜਾ ਚਲਾ ਲਓ ਸਭ ਪਖੰਡਵਾਦ ਮੁਗਦੇ ਮੁਕਦੇ ਬਣ ਗਏ ਦਸ ਆਦਮੀ ਬੈਠੇ ਜਿਹੜੇ ਪਰਚੇ ਲੈ ਕੇ ਤੁਰ ਪੈਂਦੇ ਕਦੇ ਵਾਸਤੇ ਕਾਦੇ ਵਾਸਤੇ ਤੁਰਦੇ ਨੇ ਸ਼ਰਮਾ ਸ਼ਰਮੀ ਲੋਕਾਂ ਨੂੰ ਦੇਣੇ ਪੈਂਦੇ ਨੇ